ਇੱਕ ਮੋਚੀ ਸੀ ਗੁੰਡਾ ਜਾਓ ਮੈਨੂੰ ਆਦਾ ਗਪਾਸ ਆ ਮੇਰੀ ਆਈ ਮੈਂ ਕੋ ਛੂਛਾ ਕਰ ਛਡਾ ਜੀ ਮੈਂ ਕਿਹਾ ਬਾਬਾ ਮੇਰੀ ਪੈਰੀ ਛੂਛਾ ਨਾ ਕਰੀ ਜੀ ਉਹ ਜਾਣੇ ਉੱਡਦੀ ਤਾਂ ਉੱਡ ਜਾਣ ਫਿਰ ਸਾਡੇ ਵਾਸਤੇ ਨਹੀਂ ਨਾ ਜੀ ਉਹ ਸੇਤੀ ਥੱਬੇ ਦੇ ਘਰੇ ਨਹੀਂ ਜਾਂਦੇ ਜੀ ਅਰੇ ਬਹਿ ਗਏ ਆ ਬਹਿਨੇ ਆ ਬੈ ਤੀਲਾ ਇੱਕ ਨਾ ਉੱਡੇ ਜੀ ਮੇਰੀ ਹੋਰ ਵਗੇ ਜੀ ਇਸ ਕਰਕੇ ਨਾ ਉੱਡੇ ਸਾਧੂ ਤਾਸ ਤੇ ਪਕਾਈ ਜੀ अच्छा वो वाद कहते जब ऐसी को चार कठी की थी जी मैं क्या लाइया कर लीजिए जी आप वादी मैं फिर आखा में वादी करा मैनू श्री गाड़ी कढ़न जी अपनी कर्म सका के ते ਹੁਣ ਲਾਈਆਂ ਕਰਨ ਲੱਗਾ ਜੀ ਤੇ ਕੀ ਕਹਿੰਦਾ ਨਹੀਂ ਪਿੰਡ ਜੀ ਬੋਲ ਜਾਏਗਾ ਜੀ ਖੈਰ ਟੋਲੀ ਸਾਂ ਦੋ ਭਰਾ ਜੀ ਅਰੇ ਕੋ ਜਿਹੜਾ ਮੁੰਡਾ ਨਾ ਨਾਲ ਨਾਲ ਮੇਰੇ ਕੋ ਕਾ ਜਰਾ ਲਾਵਾ ਸੀ ਉਹ ਵੀ ਭਾਈ ਕਰਦੇ ਜੀ ਵੱਡੇ ਦਾ ਨਾ ਰੂੜਾ ਸੀ ਨਿੱਕੇ ਦਾ ਨਾ ਬੂੜਾ ਸੀ ਮੈਂ ਕਿਹਾ ਭਾਈ ਮੇਰਾ ਪਤਾ ਹੈ ਕਿ ਵਰਤਾ ਹੋ ਗਿਆ ਤੇ ਮੈਨੂੰ ਤੇ ਵਾਦੀ ਕੋਈ ਨਹੀਂ ਲੱਗਦਾ ਸ਼ਰੀਕ ਤੇ ਭਾਈ ਕਰਦੇ ਨੇ ਜੀ ਉਹ ਹਸਣ ਹੂੰ ਮੈਂ ਕਿਹਾ ਪੇ ਵਾਦੀ ਮੈਨੂੰ ਸਤਿਆ ਕਰੋ ਜੀ ਅਰੇ ਤੈਨੂੰ ਵਾਦੀ ਲਾਈਏ ਜੀ ਮੈਂ ਕਿਹਾ ਕਿਉਂ ਜੀ ਮੈਂ ਵਾਦੀ ਕਰਦਾ ਨਹੀਂ ਜੀ ਆ ਤੂੰ ਦੌਲਤ ਨਾ ਆ ਗਿਆ ਤਾਂ ਭਰੀ ਨਾ ਆ ਗਿਆ ਅੱਛਾ ਮੈਂ ਕਿਹਾ ਮੈਂ ਤੁਹਾਨੂੰ ਸਾਦਾ ਸਾਨੇ ਘਰ ਦੇ ਛਾਂ ਭਰੀ ਦਿੰਦਾ ਸਾਂ ਜੀ ਸਾਰਾ ਵੇ ਵਾਦੀ ਕਰਾਂਦਾ ਸਾਂ ਤੇ ਤਾਂ ਤੁਸੀਂ ਭਰੀ ਲੈਂਦੇ ਜੀ ਜੇ ਜਾਓ ਤੇ ਪਰ ਮੈਂ ਆ ਜਾਣ ਕਰਾਂਦਾ ਜੀ ਜਾਓ ਪਾਈ ਜਿੱਦਾਂ ਸਾਦੀ ਕਰਨ ਕੇ ਤੂੰ ਰੋਜ਼ ਆ ਜਾਇਆ ਕਰ ਜੀ ਮੈਂ ਸਵੇਰੇ ਪ੍ਰਸਾਦਾ ਛੱਕ ਕੇ ਤੇ ਗੜਵਾ ਡੋਰੀ ਫੜ ਲੈਣਾ ਤੇ ਵਾਦੀ ਸਾਰਾ ਦਿਨ ਕਰਨੀ ਹੈ ਨਾ ਉੱਠਣਾ ਭਰੀ ਲਾ ਲੈ ਮੈਂ ਕਿਹਾ ਭਾਈ ਮੇਰੇ ਤੋਂ ਕੋ ਵਾੜਾ ਇਹ ਬਾਣਾ ਵਰਤਿਆ ਮੇਰੇ ਤੇ ਜੀ ਕਿਹਾ ਜੇ ਪਰਿਵਾਰ ਦੀ ਤੁਸੀਂ ਲਾ ਛੱਡੋ ਮੈਨੂੰ ਲਾਈਆਂ ਦੀ ਕੋਈ ਲੋੜ ਜੀ ਖੈਰ ਜਿਹਨੇ ਵਾਦੀ ਜਿਉਣਾ ਕੀਤੀ ਹੋਰ ਕੋ ਕੀਤੀਆਂ ਜੀ ਮੈਂ ਕਹਾਂ ਜਿਹੜੇ ਸਭੇ ਬਣਾਏ ਨੇ ਨਾ ਚਾਲ ਲਾ ਦੋ ਆਪਣੀ ਕਣਕ ਸਗਰਾ ਦਾ ਜੀ ਨਾਨੇ ਚਾਲ ਲਾ ਜੀ ਜੋ ਤੋ ਕੇ ਮੈਂ ਉਤਰ ਕੇ ਲਾਮੇ ਕਰਕੇ ਦਾਣੇ ਕਦੋ ਤਰਾਮਾਨ ਕਛੇ ਹੋਏ ਜੀ ਮੈਂ ਰੋੜ ਤੇ ਸੂਬਾ ਨੂੰ ਆਖਿਆ ਭਈ ਮੇਰਾ ਲੰਗਰ ਕਰੋ ਤੁਸੀਂ ਜੀ ਆਗੇ ਚੰਗਾ ਜੀ ਕਰ ਲੈਣਗੇ ਜੀ ਸੋਨਾ ਲੰਗਰ ਕੀਤਾ ਮਾਣਾ ਆਟੇ ਦਾ ਮੇਰਾ ਸਾਹ ਸੰਦੇ ਲੰਗਰ ਤੇ ਲਾ ਗਿਆ ਜੀ ਇੱਕ ਬਾਣ ਫਿਰ ਨੌਕਰਾਂ ਆਲੇ ਸੰਤ ਚੋਪ ਦੇ ਗੁਰਦਾਰੇ ਕਰ ਦਿੱਤਾ ਜੀ ਇੱਕ ਮਾਨ ਸਾਖੀ ਦੇ ਅਕਾਲੀਆਂ ਦਾ ਯੋਗ ਨਾਮਕਾਰੀਆ ਅਮਨਾਮਾ ਦਵਾਨ ਲਾਂਦੇ ਸਾਂ ਜੀ ਤੇ ਲੰਗਰ ਪਾਣੀ ਨਾਮ ਧਾਰੀਆ ਆਪਣਾ ਕਰਦੇ ਸਨ ਜੀ ਆਪਣੇ ਕੋਲੋਂ ਦਾ ਜੀ ਮੈਂ ਕਿਹਾ ਸੰਤਾ ਰੂਲ ਸਿੰਘ ਨੇ ਸੂਚੇ ਲਵਾ ਕਿਹਾ ਤੇ ਮਾਣਾ ਚਲਾ ਮੇਰਾ ਲੈ ਜਾਓ ਉੱਥੇ ਜੀ ਲੰਗਰ ਸਾਰੇ ਜੀ ਤੇ ਮਹਿਮਾਨ ਲੱਗ ਗਏ ਜੀ ਕਾਣੇ ਜਦੋਂ ਆਪਣੀ ਗਾਹੀ ਕੱਢੀ ਜੀ ਬੋਲ ਆਂਦਾ ਜੀ ਹੋ ਮੇਰਾ ਹੋਇਆ ਨੌ ਮਣ ਕੱਚੇ ਜੀ ਮਾਤਾ ਮੇਰੀ ਆਂਦੀ ਇੱਕ ਪਾਸ ਆ ਬੋਲ ਗਾਣੇ ਆ ਗਏ ਨਹੀਂ ਮੈਂ ਕਿਹਾ ਮਾਤਾ ਆ ਗਏ ਕਿੰਨਾ ਆਇਆ ਜੀ ਮੈਂ ਕਿਹਾ ਨੌ ਮਣ ਹੋਇਆ ਹੂੰ ਉਹ ਤਾਂ ਰੋਂਦੀ ਪੀਦੀ ਗਰੇ ਸਰਤੇ ਤੇ ਤੇਰੇ ਦੀ ਤੇਰੇ ਗੁਰੂ ਦਾ ਤੇ ਆਜੇ ਦਾ ਜਵਨ ਵਾਕੇ ਤੈ ਵੱਜ ਕੇ ਆਉਂਦੇ ਅੱਜ ਕੀ ਲੱਗ ਜਾਗਾ ਤੇਰਾ ਪਤਾ ਜੀ ਮੈਂ ਹੱਸਣਾ ਉਹਦਾ ਮੇਰੇ ਹਿਰਦੇ ਤੇ ਗੁੱਸਾ ਨਹੀਂ ਸੀ ਆਉਂਦਾ ਕੋਈ ਗਾਲ ਕੱਢ ਛੱਡੇ ਜੀ ਕੋਈ ਭਾਵੇਂ ਕੀ ਆਖੇ ਜੀ ਮੈਂ ਕਿਹਾ ਮਾਤਾ ਇਹਨੇ ਤੂੰ ਕਾ ਤਰੀਕਾ ਲੈ ਲਈ ਜੇ ਕੋ ਹੋਇਆ ਤਾਂ ਆ ਨੂੰ ਆਟਾ ਧਿਆਨ ਪਕਾ ਲਾ ਜਾਂ ਆਪ ਪਕਾ ਲਿਆ ਦੇ ਜੀ ਤੂੰ ਐਵੇਂ ਕਲਪਣੀ ਸਹੀ ਨਹੀਂ ਹੈ ਭਗਵਾਨ ਹੋਵੇ ਪਿੱਟੇ ਕਰੇ ਜੀ ਤੇ ਉਹ ਪੰਨਾ ਚਰਾਸਾ ਸੀ ਉਹਦੇ ਭਾਈ ਦਾਣੇ ਪਾਏ ਜੀ ਰਾਤ ਨੂੰ ਫਿਰ ਸਾਬਕ ਤਾਸ ਤੇ ਮੈਨੂੰ ਮਿਲ ਗਿਆ ਜੀ ਮੈਨੂੰ ਆਂਦਾ ਸੰਤਾਂ ਦਾ ਬੋਲ ਤੇ ਆ ਗਿਆ ਜੀ ਮੈਂ ਕਿਹਾ ਜੀ ਜਿੰਨਾ ਕੀਤਾ ਜੇ ਆ ਹੀ ਗਿਆ ਜੀ ਅਗਰ ਇਹਨਾਂ ਕਰ ਅਰਦਾਸ ਕਰਕੇ ਤੇ ਮੈਨੂੰ ਹੱਥ ਲਾ ਜੀ ਤੇ ਮਾਤਾ ਨੂੰ ਸਮਝਾ ਚਾਹਦਾ ਤੇ ਜਦਾ ਵਕੀ ਚ ਹਾਂ ਇਹਨਾਂ ਨਾ ਨਾ ਪੱਤੇ ਤੇ ਲੋ ਜਿਆਦਾ ਰਾਸ ਰਾਸਦੀਆਂ ਨੇ ਥੱਲੇ ਰੋਲੇ ਨੂੰ ਜਰਾਸੇ ਨੂੰ ਜੀ ਜਦੋਂ ਪੀਣ ਕਰੋ ਉਥੋਂ ਕੱਢ ਕੇ ਕਰ ਛੱਡੇ ਜੀ ਮੈਂ ਕਿਹਾ ਸੱਤ ਭਾਈ ਜੀ ਅਦਾਸ ਕੀਤੀ ਮਾਤਾ ਨੇ ਵਾਕਿਆ ਐਸਾ ਤੂੰ ਇੱਥੇ ਦਾਣੇ ਕੱਢ ਕੇ ਪੀਣ ਕਰ ਛੱਡੀ ਕਰੀ ਤੇ ਮੈਂ ਕੀ ਸਦਾ ਕਰਾਂਗਾ ਜੀ ਉਹਨਾਂ ਸੰਤ ਜੀ ਮੇਰਾ ਖਰਚ ਸਿੱਖਿਆ ਹੈ ਜੂਨ ਗੋਰੇ ਮਹੀਨੇ ਨਹੀਂ ਲੱਗ ਜਾਏ ਜੀ ਸਾਹ ਸੰਗਤ ਇਹ ਅੱਡੇ ਤੋਂ ਸਾਡਾ ਪਿੰਡ ਸੀ ਪੰਜਾਬ ਸੜਕ ਜਾਂਦੀ ਜੀ ਤੇ ਸਾਰ ਸਾਨ ਕਟਾਮ ਵੀ ਜੀ ਖਰਚ ਮੇਰਾ ਵਾਵਾ ਹੋ ਜਾਏ ਜੀ ਪਿੰਡ ਆਪਣਾ ਦਾ ਨਾਮ ਕੀ ਸੀਗਾ ਲਾਲੇਪੁਰ ਲਾਲੇਪੁਰ ਜ਼ਿਲ੍ਹਾ ਕਿਹੜਾ ਸੀ ਕੁਜਰਾਣਾ ਜ਼ਿਲ੍ਹੇ ਚ ਜੀ ਹੋਰ ਸਾਹ ਸਕਦੇ ਆ ਛਕਾ ਦਿਆ ਕੱਪੇ ਆ ਗਿਆ ਜੀ ਜਿਹੜਾ ਸਰੀਰ ਦਾ ਦੇਖਾਂਗੇ ਟੁੱਟ ਜਾਣਾ ਨਾ ਬੋਲ ਤਾਂ ਪੱਠਾ ਮੁੱਕੇ ਹਾਂ ਨਹੀਂ ਕੋ ਟੋੜੀ ਮੋਲ ਲਈ ਜੀ ਕੱਪਾ ਤੇ ਚਾਰ ਪਾਈਆਂ ਸਾਡੀਆਂ ਚਾਰ ਨਹੀਂ ਕਰਨ ਦੀ ਦੇ ਜੀ ਕੰਮ ਲਗੇ ਜੀ ਨੇ ਮਨ ਕੱਲਾ ਵੀ ਪਾਉਂਦੇ ਸਾਂ ਜੀ ਫੇਰ ਸਾਡੇ ਚੁਕਾ ਦੇ ਜੀ ਆ ਦਿਨ ਆ ਗਏ ਚੇਤਰ ਦੇ ਜੀ ਆਉਂ ਚੇਤਰ ਚੜ ਪੈਣਾ ਜੀ ਮਾਤਾ ਸਾਡੇ ਗਏ ਬੰਨੇ ਤੇ ਸਾਡਾ ਖੂਹ ਨਿਆਈ ਸੀ ਜਿਵੇਂ ਆ ਪਈ ਜੀ ਕਣੀ ਬੜੀ ਤੇ ਕਣੀ ਪੱਕੀ ਖਰੀ ਜੀ ਮਾਤਾ ਆ ਕੇ ਚਰਾਸੇ ਦਾ ਐ ਪੱਕਿਆ ਪਈ ਕਿੰਨੇ ਦਾਣੇ ਰਹੀ ਗਏ ਜੀ ਮੈਂ ਖਾ ਪੀਓ ਪ੍ਰਸਾਦਾ ਛਕਣ ਗਿਆ ਮਾਤਾ ਮੇਰੀ ਆਂਦੀ ਹੈ ਦੁਪਹਿਰ ਦਾ ਚਰਾ ਸਦਾ ਹੈ ਪਟਿਆ ਕਹਿੰਦਾ ਦਾ ਮਾਨ ਸਾਵੇ ਜੀ ਹੁਣ ਮੈਂ ਕਿਹਾ ਮਾਤਾ ਤੈਨੂੰ ਕੋਈ ਪ੍ਰਤੀਤ ਨਾ ਆਈ ਜੀ ਨਾ ਮਾਨ ਕੱਚੇ ਦਾਣੇ ਪਾਏ ਨੇ ਚਾਰ ਮਾਨ ਸਾਡੇ ਚਾਰ ਮਾਨ ਦੀ ਪਾ ਲਿਆ ਜੀ ਉਹਦਾ ਨਾਮ ਬਣਾ ਚੋ ਜੀ ਜੀ ਤੇ ਦੱਸ ਬਾਕੀ ਕਿੰਨੇ ਸਾਂ ਤੈਨੂੰ ਪ੍ਰਤੀਤ ਨਹੀਂ ਆਈ ਸਰਦਰਤ ਜੀ ਤਾਂ ਤੈਨੂੰ ਪ੍ਰਤੀਤ ਨਹੀਂ ਆਈ ਜੀ ਤਾਂ ਚੰਗਾ ਐਸਾ ਤਾਂ ਨਹੀਂ ਹੋਣੀ ਹੋਵੇ ਜੀ ਫਿਰ ਸੰਤ ਮੈਨੂੰ ਚਵੰਦੇ ਰਹੇ ਆਪਣੇ ਦਰਸ਼ਨ ਦਿੰਦੇ ਸਾਂ ਤੇ ਦਾ ਸੁਣਾਉਂਦੇ ਸਾਂ ਜੀ ਆਪਣੀ ਜਿਹੜੀ ਤੁਹਾਡੀ ਭੈਣ ਸੀ ਉਹਦੀ ਕਹਾਣੀ ਵਿੱਚ ਰਹਿ ਗਈ ਉਹਦੀ ਇਹ ਗੱਲ ਸੀ ਤੋ ਬਲਦਾਂ ਦੇ ਨਾਲ ਬੱਦੀ ਸੀ ਗਾਂ ਜੀ ਮੈਨੂੰ ਆਵੇ ਨੇ ਤੂੰ ਨਾਵੇਂ ਨੰਗਾ ਤਾਤਾ ਪਣ ਧਰਮ ਦੀ ਸਹਿਣ ਵਿਆਹੀ ਸੀ ਜੀ ਉਹ ਵਿਆਹੀ ਕਿਸ ਤਰ੍ਹਾਂ ਸੀ ਕਿਸ ਤਰ੍ਹਾਂ ਸੀ ਉਹ ਕਹਾਣੀ ਦੱਸਿਓ ਮੁੱਢ ਤੋਂ ਵਿਆਹੀ ਇਸ ਤਾਂ ਸੀ ਬਾਪ ਸਾਡਾ ਮੰਗ ਗਿਆ ਜੀ ਤੇ ਮਾਤਾ ਸਾਡੀ ਦੀ ਦੁਨੀਆ ਦੀ ਸੀ ਕੋ ਇਹਨਾਂ ਦੇ ਮੁੰਡਿਆਂ ਦੇ ਸਿਰ ਕੋ ਕੋਈ ਨਹੀਂ ਤੁਹਾਡੀ ਕੋਈ ਨਹੀਂ ਛੜੀ ਹੈ ਤੇ ਤੂੰ ਬੱਟਾ ਸਾਟਾ ਕਰ ਲੈ ਜੀ ਤੇ ਮੇਰੇ ਅੰਦਰ ਮਾਰਾ ਯੋਗ ਦਸਾਈ ਸੀ ਕੋ ਜਿਹੜੇ ਬੱਟਾ ਸਾਟਾ ਕਰਦੇ ਨੇ ਉਹ ਫਿਰ ਬੰਦਿਆ ਚ ਬੈਂ ਜੋਗੇ ਰਹਿੰਦੇ ਨੇ ਹਾਂ ਸਾਨੂੰ ਨਹੀਂ ਖਾਂਦੇ ਹਾਂ ਹਾਂ ਹਾਂ ਠੀਕ ਹੈ ਮਾਤਾ ਮੈਂ ਬੱਚਾ ਸੱਟਾ ਨਹੀਂ ਕਰਨਾ ਸਾ ਜੀ ਤੇ ਜਿੱਥੇ ਬਾਪ ਮੇਰਾ ਥੁੱਕ ਥੁੱਕ ਗਿਆ ਮੈਂ ਤੇ ਦਿਆਵਾ ਉੱਥੇ ਜੀ ਕਹਿੰਦਾ ਤੇਰੀ ਧੀ ਹੈ ਜਦਾ ਦੁਨੀਆ ਮੁੰਡਿਆਂ ਤੋਂ ਮੇਰਾ ਭਰਾਵਾਂ ਨੇ ਤੇ ਵਿਆਹ ਨਹੀਂ ਵਿਆਹ ਲਾਏ ਤੇ ਜਦੋਂ ਤੂੰ ਵਿਆਹ ਸ਼ੁਰੂ ਕਰਨੀ ਮੈਂ ਲਾਲੇ ਪਰ ਨਹੀਂ ਰਹਿੰਦਾ ਠੀਕ ਆ ਮੈਂ ਕੀ ਦੁਨੀਆ ਤੋਂ ਖਵਾਂਗਾ ਜੀ ਆਪਣੇ ਬਾਪ ਦੀ ਪੱਗ ਨੂੰ ਕੀ ਮੈਂ ਖਵਾਗਾ ਜੀ ਤੇ ਮੈਂ ਜਿੱਥੇ ਮੇਰਾ ਬਾਪ ਥੁੱਕ ਥੁੱਕ ਗਿਆ ਮੈਂ ਤੇ ਦਿਆਂ ਦਾ ਉੱਥੇ ਜੇ ਤੂੰ ਚਾਰੇ ਬੰਨੇ ਤੇਰੀ ਧੀ ਤੇਰੇ ਮੁੰਡੇ ਨੇ ਜੀ ਤੇ ਮੈਂ ਚੁੱਕੇ ਨੂੰ ਵਿਆਹ ਲਾ ਤੇ ਮੈਂ ਲਾਲੇ ਤੋਂ ਨਹੀਂ ਰਹਿੰਦਾ ਤੇ ਜੀ ਮਾਈ ਤਾਂ ਹਾਰ ਗਈ ਵੇ ਮੇਰੇ ਪਿੱਛੇ ਲੱਗ ਗਈ ਬੱਚਾ ਜਿਵੇਂ ਤੇਰੀ ਸਲਾਹ ਕਰ ਜੀ ਫੇਰ ਮੈਂ ਭੈਣ ਵਿਆਹੀ ਜੀ ਅਰੇ ਭਾਈ ਤੂੰ ਪਹਿਣਾ ਨੰਗੇ ਤਾਤੇ ਕੋਲ ਧਰਮ ਵਿਆਹ ਸੀ ਇਹ ਤੈਨੂੰ ਦਰਗਾਹ ਦੁੱਧ ਪੀਣ ਨੂੰ ਕਲੀ ਵਾਹ ਵਾਹ ਵਾਹ ਵਾਹ ਵਾਹ ਵਾਹ ਤਾਂ ਸਤਿਗੁਰੂ ਜਿਹੜੇ ਸਤਿਗੁਰੂ ਤਾਂ ਸੇ ਦੱਸੀ ਗੱਲ ਜੀ